ਅਸ਼ਟਪਦੀ ਚਰਨ ਸੱਤ ਸੱਤ ਪਰਸਨ ਹਾਰ ਚਰਨ ਸੱਤ ਉਹਦੇ ਜਿਹੜੇ ਗੁਣ ਨੇ ਚਰਨ ਕੀ ਨੇ ਓਮਕਾਰ ਸੱਤ ਨਾਲ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਲ ਜੁਨੀ ਸਾਹਿਬਾ ਮੁੱਤੋਂ ਆਈ ਨੇ ਆਇਆ ਨੋ ਤੋ ਸੱਤ ਥਲੇ ਆਇਆ ਚਰਨ ਸੱਤ ਨੇ ਉਹ ਸਾਰੇ ਸਾਰੇ ਗੁਣ ਸੱਚੇ ਨੇ ਉਹ ਇੱਕ ਵੀ ਦੱਸੋ ਕਿੱਥੇ ਕਮੀ ਹੈ ਸੱਤ ਪਰਸਨ ਹਾਰ ਜਿਹੜਾ ਇਹਨਾਂ ਨੂੰ ਸਪਰਸ਼ ਕਰ ਲੂਗਾ ਜਿਹੜਾ ਇਹਨਾਂ ਨੂੰ ਸਮਝ ਲੂਗਾ ਅੰਦਰ ਵਸਾ ਲੂਗਾ ਹਿਰਦੇ 'ਚ ਉਹ ਵੀ ਸਤ ਸਰੂਪ ਹੋ ਜਾਊਗਾ ਸਤ ਪਰਸਨ ਹਰ ਜਿਹਦੇ ਹਿਰਦੇ ਨੂੰ ਛੂਗੀ ਗੱਲ ਇਹ ਆਦ ਸੱਚ ਕੀ ਹੁੰਦਾ ਹੈ ਜੁਗਾਦ ਸੱਚ ਕੀ ਹੁੰਦਾ ਹੈ ਇਹ ਓੰਕਾਰ ਕੀ ਹੈ ਸਤਨਾਮ ਕੀ ਹੈ ਸਤਾਪੁਰਖ ਕਿਵੇਂ ਹੈ ਇਹ ਸਾਰੀਆਂ ਗੱਲਾਂ ਜਿਹਦੇ ਜੰਗੀਆਂ ਅੰਦਰ ਸਮਝ ਲਈਆਂ ਉਹਨੇ ਸਮਝ ਲੋ ਛੂ ਲੈ ਚੰਨ ਬਸਾ ਲੈ ਹਿਰਦੇ 'ਚ ਸੱਤ ਪਰਸਨ ਆ ਜਿਹੜਾ ਪਰਸ ਗਿਆ ਸਪਰਸ਼ ਕਰ ਗਈਆਂ ਗੱਲਾਂ ਸਮਝ ਗਏ ਇਹਨਾਂ ਅੱਠਾਂ ਗੁਣਾਂ ਦੀ ਵਿਆਖਿਆ ਸਾਰੀ ਗੁਰਬਾਣੀ ਸਾਰੀ ਗੁਰਬਾਣੀ ਸ਼ਲੋਕ ਦੀ ਵਿਆਖਿਆ ਹੀ ਹੈ ਸ਼ਲੋਕ ਦੀ ਵਿਆਖਿਆ ਨਹੀਂ ਅੱਠਾਂ ਗੁਣਾਂ ਦੀ ਵਿਆਖਿਆ ਸ਼ਲੋਕ ਉਹਦੀ ਵਿਆਖਿਆ ਸ਼ਲੋਕ ਅੱਠਾਂ ਗੁਣਾਂ ਦੇ ਬਣੇ ਉਹਦੀ ਵਿਆਖਿਆ ਗੁਰਬਾਣੀ ਐਸੇ ਗਲਤੀ ਕਰਦੀ ਅੱਠਾਂ ਗੁਣਾਂ ਅੱਠਾਂ ਕਿਉਂਕਿ ਸੱਤ ਸਰੂਪ ਬਣਾਉਣਾ ਨਾ ਸਤ ਸਰੂਪ ਬਣਨਾ ਅਸੀਂ ਸਤ ਪਰਸਨ ਹਾਰ ਦੇਖੋ ਚਰਨ ਸਤ ਸਤ ਪਰਸਨ ਹਾਰ ਸਤ ਅੱਠ ਚਰਨ ਨੇ ਉਹਦੇ ਅੱਠ ਹਿੱਸੇ ਨੇ ਸਤ ਪਰਸਨ ਹਾਰ ਸੁਪਰ ਸ਼੍ਰੀ ਦੇ ਹਿਰਦੇ ਨੂੰ ਗੋਣਾ ਉਹ ਸਤ ਸਰੂਪ ਹੋ ਗਿਆ ਉਹ ਜੰਮਣ ਮਨ ਤੋਂ ਪਰੇ ਚਲਾ ਗਿਆ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹਦਾ ਨਹੀਂ ਵਿਗੜਦਾ ਕੁਝ ਵੀ ਉਹ ਆਦ ਸੱਚੀ ਬਾਤ ਸੱਚ ਹੈ ਵੀ ਸੱਚ ਨਾਲ ਖੋਸੀ ਸੱਚ ਵਾਲੇ ਤੇ ਲੈ ਜਾ ਰਲਿਆ ਉਹਦਾ ਨਹੀਂ ਵਿਗੜਦਾ ਕੁਝ ਵਿਗੜੂਗਾ ਛੋਟੇ ਸਾਹਮਣੇ ਤੁਸੀਂ ਜਾਂਦੇ ਜਾਂਦੇ ਸਰੀਰ ਦਾ ਬਗਾ ਸਰੀਰ ਦੇ ਉੱਤੇ ਕਰ ਸਕਦੇ ਜੋ ਕੁਝ ਕਰ ਸਕਦੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹਾਂ ਹਾਂ ਪੂਜਾ ਸਤ ਸਤ ਸੇਵਾਦਾਰ ਪੂਜਾ ਸਤ ਸੇਵਾਦਾਰ ਜਿਹੜੀ ਪੂਜਾ ਕਰਦਾ ਹੈ ਸੇਵਦਾਰ ਹੈ ਜੋ ਸੇਵਾਦਾਰ ਸੇਵ ਕਰਨ ਵਾਲਾ ਸੇਵਦਾਰ ਹਾਂ ਸੇਵਾ ਤੇ ਸੇਵਿਆ ਸੇਵ ਕੀਤੀ ਸੇਵਦਾਰ ਹੋਇਆ ਸੰਤੋਖੀ ਹੈ ਪੂਜਾ ਸਤ ਸਤ ਸੇਵਦਾਰ ਜੇ ਸੇਵ ਦਾ ਹੱਤਾ ਸੇਵਣ ਵਾਲਾ ਸੱਤ ਹੈ ਉਹ ਸਰੀਰ ਕਰਕੇ ਨਹੀਂ ਕੁਝ ਮੰਗਦਾ ਆਤਮਾ ਦੀ ਖੁਰਾਕ ਕੇ ਮੰਗਦਾ ਉਹਦੀ ਪੂਜਾ ਵੀ ਸੱਤ ਹੈ ਫਿਰ ਉਹ ਤਨਮਨ ਤਾਨੂੰ ਨੇ ਸੋਪਿਆ ਹੋਇਆ ਪੂਜਾ ਜਿਹੜੀ ਝੂਠ ਦੀ ਉਹ ਚੜਾਉਂਦਾ ਜਿਹਦੇ ਸਾਹ ਝੂਠ ਜੋ ਬੀਜਾ ਜੈਸਾ ਬੀਜੇ ਉਹਨੂੰ ਜੇ ਕੋਈ ਮਾਇਆ ਦੀ ਸੇਵਾ ਕਰਦਾ ਗੁਰਦੁਆਰੇ ਨੂੰ ਕਹਾ ਮਾਇਆ ਹੀ ਬੜੂ ਬਗਦਾ ਵੀ ਮਾਇਆ ਮਾਇਆ ਮਗਰ ਉਹ ਲੋਕ ਤਾਂ ਸਾਰੇ ਗੁਰਦੁਆਰੇ ਜਾਣ ਤੇ ਹੀ ਹਟ ਜਾਣਗੇ ਜਿਹਨਾਂ ਨੂੰ ਸਮਝ ਆ ਜੂਗੀ ਗੁਰਦੁਆਰੇ ਦਾ ਕੀ ਬਣਨਾ ਚਾਹੀਦਾ ਕੀ ਪ੍ਰਚਾਰ ਹੋਣਾ ਚਾਹੀਦਾ ਪੈਸਾ ਹੈ ਐਂਟੀ ਗੁਰਮਤ ਲੱਗਦਾ ਖਰਚ ਹੁੰਦਾ ਤੇ ਪੈਸੇ ਤੇ ਦੇਣੇ ਐਂਟੀ ਗੁਰਮਤ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਸਪੋਰਟ ਕਰਨਾ ਹੈ ਦੇ ਆਪ ਹੋਰ ਦੇਖ ਲੈਣਗੇ ਸਾਲ ਦੋ ਚਾਰ ਸਾਲ ਇਹਨਾਂ ਨੂੰ ਜਾਂ ਇਹਨਾਂ ਨੂੰ ਹਟਾਉਣਗੇ ਕਿ ਤੁਸੀਂ ਇਹ ਕੰਮ ਨਾ ਕਰੋ ਇਹ ਆਪ ਹਟ ਜਾਣਗੇ ਇਹ ਤਾਂ ਜਾਂ ਤਾਂ ਇਹ ਹਟ ਜਾਣਗੇ ਉਥੋਂ ਬਾਹਰ ਨਿਕਲ ਜਾਣਗੇ ਜਾਂ ਸੁਭਾਵ ਕੁਝ ਪਰਸੈਂਟ ਦਾ ਫਰਕ ਪੈ ਜੀ ਹਾਂ ਸੁਭਾਅ ਬਦਲਣਗੇ ਜਾਂ ਫਿਰ ਲੋਕ ਇਹ ਹਟ ਜਾਣਗੇ ਜਿਵੇਂ ਮੰਦਰ ਸੀ ਬੜੇ ਪੈਸੇ ਸੀ ਬੜੇ ਹੀਰੇ ਹੁਣ ਵੀ ਹੈਗੇ ਤੇ ਕੋਲ ਨਾਨਕ ਨੇ ਸਾਰੇ ਮੰਦਰੇ ਛੱਡਤੇ ਜਾਓ ਨਾ ਮੰਨੇ ਗੱਲ ਭਗਤਾਂ ਨੇ ਮੰਦਰੇ ਛੱਡਤੇ ਤੇ ਜਿੱਥੇ ਪੈਸਾ ਉੱਥੇ ਨਹੀਂ ਸਾਡਾ ਪ੍ਰਚਾਰ ਹੋਣਾ ਹੁਣ ਉਹੀ ਪੈਸਾ ਗੁਜ਼ਾਰੇ ਜਾ ਗਿਆ ਜਿੱਥੇ ਪੈਸਾ ਆ ਜਾਂਦਾ ਸਾਡਾ ਪ੍ਰਚਾਰ ਨਹੀਂ ਹੁੰਦਾ ਇਹਦਾ ਇਲਾਜ ਕਰਨਾ ਪਊਗਾ ਤਾਂ ਪੈਸੇ ਬਾਹਰ ਕੱਢ ਦੋ ਇਹ ਸਿਸਟਮ ਹੈ ਅੱਡ ਬਣਾ ਲਓ ਗੁਰਦੁਆਰੇ ਨੂੰ ਕੋਈ ਮੀਡੀਆ ਨੂੰ ਵੀ ਤੁਸੀਂ ਰੱਖੋ ਇਹ ਭਾਈ ਜਿਨ੍ਹਾਂ ਨੇ ਬਣਾਏ ਸੀ ਇਹਨਾਂ ਨੇ ਬਣਾਏ ਸੀ ਗੁਰੂ ਘਰ ਨੇ ਤਾਂ ਬਣਾਏ ਇਹਨਾਂ ਨੂੰ ਦੇਖ ਕੇ ਅੱਡ ਹੋ ਜਾਓ ਆਪਾਂ ਪ੍ਰਚਾਰ ਕਰਨਾ ਇੱਕ ਚੈਨਲ ਤੋਂ ਵਰਲਡ ਹੋਈ ਜਾਊ ਪ੍ਰਚਾਰ ਤਾਂ ਕੋਈ ਲੋੜ ਨਹੀਂ ਗੁਰਦੁਆਰਿਆਂ ਦੀ ਕੋਈ ਲੋੜ ਨਹੀਂ ਪ੍ਰਚਾਰ ਕਰਨ ਦੀ ਝਗੜੇ ਦੀ ਜੜ ਜ਼ਰੂਰ ਨੇ ਗੁਰਦੁਆਰੇ ਬੋਲ ਕਾਏ ਉਹ ਝਗੜੇ ਦੀ ਜੜ ਨੇ ਵੀ ਕੀ ਸੇਵਾ ਕਰੇ ਹਾਂ ਹਾਂ ਪੂਜਾ ਸਤ ਸਤ ਸੇਵਦਾਰ ਪੂਜਾ ਸਤ ਹੈ ਉਹਦੀ ਤੇ ਸੱਚੇ ਮਨੋਂ ਤਨ ਮਨ ਤਨ ਸੋਪਿਆ ਹੋਇਆ ਸੋਪਿਆ ਹੋਇਆ ਫਿਰ ਸਤ ਫਿਰ ਸੇਵਦਾਰ ਸੱਚ ਫਿਰ ਉਹ ਕੋਈ ਨੁਕਸ ਨਹੀਂ ਉਹਦੀ ਭੁੱਖੇ ਮਾਇਆ ਦੀ ਕੋਈ ਹੈ ਨਹੀਂ ਫਿਰ ਉਹਦੀ ਹਾਂ ਦਰਸ਼ਨ ਸਤ ਸਤ ਪੇਖਣ ਹਾਰ ਫਿਰ ਉਹਦਾ ਦਰਸ਼ਨ ਵੀ ਸੱਚ ਹੈ ਜੇ ਸੇਵ ਦਾ ਸੱਚ ਹੈ ਦਰਸ਼ਨ ਵੀ ਝੂਠ ਦਾ ਨਹੀਂ ਕਰੂਗਾ ਸਰੀਰ ਦਾ ਨਹੀਂ ਕਰੂਗਾ ਮੂਰਤੀ ਪੂਜਾ ਦਾ ਨਹੀਂ ਕਰੂਗਾ ਗੁਰੂ ਨਹੀਂ ਦਰਸ਼ਨ ਕਰੂਗਾ ਦਰਸ਼ਨ ਨਹੀਂ ਲਾਊਗਾ ਜਨਾਬ ਕਿਉਂ ਅੱਖਾਂ ਨੂੰ ਵੀ ਦਾ ਦਰਸ਼ਨ ਨਹੀਂ ਹੁੰਦਾ ਅੱਖਾਂ ਨੂੰ ਵੀ ਦਾ ਦਰਸ਼ਨ ਨਹੀਂ ਹੁੰਦਾ ਦਰਸ਼ਨ ਹੁੰਦਾ ਹੀ ਸਤ ਪੇਖਣ ਹਾ ਇੱਥੇ ਦੇਖਣ ਦੀ ਜਗ੍ਹਾ ਪੇਖਣ ਲੈ ਜੋ ਸੁਪਨਾ ਔਰ ਪੇਖਣਾ ਦੇਖਣਾ ਬਿਨਾ ਅੱਖਾਂ ਤੇ ਹੁੰਦਾ ਸੁਪਨਾ ਅਸੀਂ ਦੇਖਦੇ ਨਹੀਂ ਪੇਖਦੇ ਆ ਸੁਪਨਾ ਨਹੀਂ ਦੇਖਦੇ ਉਹਨੂੰ ਵੇਖਣਾ ਗਿਆ ਦੇਖਣਾ ਹੁੰਦਾ ਜੀ ਅੱਖਾਂ ਦਾ ਬੰਦ ਅੱਖਾਂ ਦਾ ਬੰਦ ਨੇ ਤੇ ਦੇਖ ਰਿਹਾ ਦੇਖ ਕਿੱਥੇ ਰਿਹਾ ਸੁਪਨਾ ਆ ਸੰਸਾਰ ਸੁਪਨਾ ਦੇਖੀਦਾ ਹੁੰਦਾ ਸੰਸਾਰ ਸੁਪਨਾ ਦੇਖਦੇ ਆ ਜਿਹੜਾ ਰਾਤ ਦਾ ਸੁਪਨਾ ਪੇਖਦੇ ਆ ਅਸੀਂ ਜੈਸੇ ਸੁਪਨਾ ਰਹਿਣ ਦਾ ਦੋ ਸੁਪਨੇ ਨੇ ਆ ਸੁਪਨਾ ਸੱਚਾ ਸੰਸਾਰ ਵਾਲਾ ਆ ਜਾਇਆ ਸੱਚੋ ਉਹ ਰਾਤ ਨੂੰ ਜਿਹੜਾ ਉਹ ਸੁਪਨਾ ਅਸੀਂ ਲੈਨੇ ਆ ਸੁੱਤੇ ਹੋਏ ਉਹ ਝੂਠਾ ਉਹ ਝੂਠਾ ਉਹ ਸੁਪਨਾ ਪੇਖਿਆ ਜਾਂਦਾ ਸੱਚਾ ਸੁਪਨਾ ਦੇਖਿਆ ਜਾਂਦਾ ਅੱਖਾਂ ਨਾਲ ਜੋ ਸੁਪਨਾ ਔਰ ਪੇਖਣਾ ਸੰਸਾਰ ਤੈਸੋ ਤੈਸੋ ਕਿਆ ਹੋਇਆ ਵੈਸੇ ਇਹ ਸੰਸਾਰ ਦਾ ਸੁਪਨਾ ਹੋ ਜਾਂਦੀ ਹੈ ਸੱਚਾ ਇਹ ਜਦ ਤੈਸੋ ਹੋਊਗਾ ਜਦ ਜਿਨ੍ਹਾਂ ਦੇ ਜਾਗਦਾ ਨਹੀਂ ਹੋਣਾ ਚਾਹ ਸੱਚਾ ਜਾਂ ਜੰਮਦਾ ਡੰਡ ਮੂੜ ਵਿੱਚ ਲੱਗਿਆ ਤੇ ਜਾਗਿਆ ਫਿਰ ਸੁਪਨਾ ਉਹ ਦੂਆ ਸੁਪਨਾ ਵੀ ਐਵੇਂ ਜਿੰਨਾ ਡਰਿਆ ਰਿਹਾ ਉਹਨਾਂ ਜੋ ਸੁਪਨਾ ਸੱਚਾ ਜਾਂ ਜਾਗਦਾ ਸੁਪਨਾ ਝੂਠਾ ਸੱਚ ਸਤ ਦੇਖਣ ਵਾਲੇ ਦਰਸ਼ਨ ਸੱਤ ਇੱਥੇ ਸੱਤ ਦਾ ਦਰਸ਼ਨ ਹੁੰਦਾ ਕਦ ਹੁੰਦਾ ਜਾਂ ਜਾਗਦਾ ਜਾਗੇ ਤੋਂ ਸੁੱਤੇ ਨੂੰ ਦਰਸ਼ਨ ਕਾਦਾ ਹੋਣਾ ਸੁੱਤੇ ਦਾ ਤਾਂ ਸੁਪਨੇ ਦਾ ਦਰਸ਼ਨ ਹੈ ਇਹ ਦਰਸ਼ਨ ਤਾਂ ਜਦ ਹੁੰਦਾ ਹੈ ਦਰਸ਼ਨ ਫਿਰ ਤਾਂ ਬੋਰ ਖੜਾ ਮੂਰੇ ਜਾਗੇ ਤੇ ਤਾਂ ਗੋਰ ਖੜਾ ਮੂਰੇ ਜਾਗਣ ਨੂੰ ਤਾਂ ਉੱਥੇ ਹੀ ਬੈਠਾ ਵਿੱਚੇ ਸਾਰਿਆਂ ਦੇ ਕੁਰਸੀ ਤੇ ਆਇਆ ਹੋਇਆ ਆ ਗੁੱਡੀ ਅਲਦਾ ਸਾਰੇ ਸੱਚ ਕੁਰਸੀਆਂ ਕੁਰਸੀਆਂ ਪਈਆਂ ਨੇ ਬੈਠਾ ਤਾਂ ਵਿੱਚੇ ਹੀ ਹੈ ਸਵਾਲੇ ਦੇ ਉਹਨੇ ਕਿਸੇ ਨਾਲ ਸੋਇਆ ਸੁਪਨੇ ਪਿਆ ਬਖਾਰੀ ਜਾਂ ਜਾਗਿਆ ਬੈਠਾ ਤਾਂ ਉੱਥੇ ਹੀ ਆ ਕੁਰਸੀ ਤੇ ਹੀ ਆਪਣੀ ਤੇ ਸੁਪਨਾ ਹੀ ਆਇਆ ਹੋਇਆ ਉੱਥੇ ਦਰਸ਼ਨ ਦੇਖ ਕੇ ਨਹੀਂ ਹਾਂ ਜਾਗੂਗਾ ਤਾਂ ਦੇਖੂਗਾ ਜਾਗੂਗਾ ਤਾਂ ਹੀ ਦੇਖੂਗਾ ਨਾਮ ਸਤ ਸਤ ਤੇ ਹਾਰ ਨਾਮ ਸਤ ਸਤ ਤੇ ਹਾਰ ਉਹ ਤੇ ਨਾਮ ਵੀ ਸਤ ਆ ਝੂਠ ਕੁਝ ਵੀ ਨਹੀਂ ਨਾਮ ਸੱਚ ਕੀ ਹੁੰਦਾ ਵੀ ਨਾਮ ਝੂਠ ਕੀ ਹੁੰਦਾ ਝੂਠ ਨਾਮ ਕੀ ਹੁੰਦਾ ਤਾਂ ਮਤਲਬ ਜੇ ਸੱਤ ਨਾਮ ਹੈ ਤਾਂ ਝੂਠ ਪਰਮੇਸ਼ਰ ਦਾ ਕੋਈ ਨਾਮ ਨਹੀਂ ਹੈ ਜਿਹੜਾ ਨਾਮ ਮੰਨਦਾ ਝੂਠ ਹੈ ਉਹਦਾ ਨਾਮ ਕਿਸੇ ਜੀ ਦਾ ਕੋਈ ਨਾਮ ਨਹੀਂ ਹੈ ਤੇ ਸੰਸਾਰ ਜੇ ਕਿਸੇ ਚੀਜ਼ ਦਾ ਨਾਮ ਹੁੰਦਾ ਤਾਂ ਇੱਕੋ ਹੀ ਨਾ ਹੁੰਦਾ ਸਾਰਿਆਂ ਦਾ ਉਸ ਪਾਣੀ ਦਾ ਨਾਮ ਹੈ ਅਟੋੜ ਪਾਸ਼ਾ ਭਾਸ਼ਾ ਡੋਡ ਨਾਮ ਇਹਦਾ ਅਸਲੀ ਨਾਮ ਕੀ ਹੈ ਕੁਝ ਵੀ ਨਹੀਂ ਅਸਲੀ ਨਾਮ ਕੀ ਹੈ ਕੁਝ ਵੀ ਨਹੀਂ ਅਸਲੀ ਨਾਮ ਦਾ ਮਾਇਆ ਮਾਇਆ ਦੇ ਵੀ ਮਾਇਆ ਨੂੰ ਕੋਈ ਕੋਈ ਕਹਿੰਦਾ ਕੋਈ ਕੋਈ ਨਾਮ ਕੀ ਹੈ ਨਾਮ ਕੁਝ ਹੁੰਦਾ ਹੀ ਨਹੀਂ ਕਿਸੇ ਦਾ ਨਾਮ ਸਤ ਹੈ ਸਭ ਦਾ ਹੀ ਸਤ ਧਿਆਵਣ ਹਾਰ ਨਾਮ ਸਤ ਹੈ ਸਭ ਦਾ ਹੀ ਸਤ ਨਾਮ ਤੇਰਾ ਪਰਾ ਪੂਰਾ ਸਤ ਦਾ ਅਰਥ ਕੀ ਹੁੰਦਾ ਸਤ ਦਾ ਜਿਹੜਾ ਹਮੇਸ਼ਾ ਰਹੇ ਇਹ ਗੁਣ ਹੈ ਨੌ ਨਹੀਂ ਹੈ ਗੁਣ ਹੈ ਨੌ ਨਹੀਂ ਹੈ ਇਹ ਗੁਣ ਹੈ ਕਿਉਂਕਿ ਹਮੇਸ਼ਾ ਰਹੇ ਆ ਜੋ ਦੀਦਾ ਸਾਨੂੰ ਸਭ ਕੁਝ ਹਮੇਸ਼ਾ ਹੀ ਰਹਿੰਦਾ ਇੱਕ ਦੂਜੇ ਦਾ ਸਮਾਜ ਆ ਵੀ ਹਮੇਸ਼ਾ ਰਹਿੰਦੀ ਹੈ ਬ੍ਰਹਮ ਵੀ ਹਮੇਸ਼ਾ ਰਹਿੰਦਾ ਤੇ ਝੂਠ ਕੀ ਹੈ ਤੇ ਝੂਠ ਕੀ ਹੈ ਝੂਠ ਹੈ ਰੂਪ ਬਾਕੀ ਸਭ ਸੱਚ ਹੈ ਇੱਥੇ ਪਟਾ ਕੇ ਗਿਆ ਨਾਮ ਪਹਿਲੋ ਗਿਆ ਸੱਤ ਵੱਧ ਗਿਆ ਨਾਮ ਸੱਤ ਸੱਤ ਹੁਣ ਝੂਠ ਕੀ ਹੈ ਝੂਠ ਰੂਪ ਹੈ ਬਾਕੀ ਕੁਝ ਵੀ ਝੂਠ ਨਹੀਂ ਜੋ ਝੂਠ ਹੈ ਬਣ ਸੇ ਕੋ ਰੂਪ ਬਾਕੀ ਦਾ ਜੋ ਕੁਝ ਹੈ ਨਾ ਕਿ ਆਇਬੋ ਨਾ ਕਿ ਜਾਇਬੋ ਰਾਮ ਦੀ ਗੋਈ ਆਉਂਦਾ ਜਾਂਦਾ ਵੀ ਉਹ ਸੱਤ ਹੈ ਜੋ ਆਉਂਦਾ ਜਾਂਦਾ ਵੀ ਉਹ ਸੱਤ ਹੈ ਫਿਰ ਜੋ ਜੰਮਦਾ ਮਰਦਾ ਨਹੀਂ ਉਹ ਸੱਤ ਹੈ ਜਿਹੜਾ ਬਿਨਸਦਾ ਉਹ ਜੋ ਬਹੁਤ ਝੂਠ ਹੈ ਤੇ ਬਿਨਸਦਾ ਦਾ ਰੂਪ ਇਹ ਹੈ ਰੂਪ ਹੈ ਬਿਨਸਦਾ ਇੱਕ ਰੂਪ ਦਾ ਨਾਮ ਹੈ ਮਾਇਆ ਦਾ ਮਾਇਆ ਦਾ ਇੱਕ ਰੂਪ ਹੈ ਉਹਦਾ ਨਾ ਪਾਣੀ ਹੈ ਮਾਇਆ ਦਾ ਇੱਕ ਰੂਪ ਉਹਦਾ ਨਾ ਹਵਾ ਹੈ ਮਾਇਆ ਦਾ ਇੱਕ ਰੂਪ ਉਹਦਾ ਨਾ ਮਿੱਟੀ ਹੈ ਇਹ ਮਾਇਆ ਦਾ ਰੂਪ ਹੈ ਨੇ ਕਹਿੰਦੇ ਫਿਰ ਜਾਣਗੇ ਰੂਪ ਰੂਪ ਹੈ ਵਰਸੂ ਮਾਇਆ ਤਾਂ ਨਹੀਂ ਕਿਤੇ ਜਾਂਦੀ ਫਿਰ ਬੈਠੋ ਤਾਂ ਨਹੀਂ ਕਿਤੇ ਜਾਂਦਾ ਬੈਠੋ ਆਪਣੇ ਅਤੀਤ ਵਾਲੇ ਰੂਪ ਵਿੱਚ ਲੈ ਜਾਓ ਜੋ ਪਹਿਲਾਂ ਸੀ ਸਾਰੀ ਉਹ ਮਾਇਆ ਬਣ ਜੂਗੀ ਉਹ ਮਾਇਆ ਬ੍ਰਹਮ ਦੇ ਵਿੱਚ ਸਮਾ ਜੂਗੀ ਮਾਇਆ ਪਹਿਲਾਂ ਆਕਾਸ਼ ਵਿੱਚ ਸਮਾ ਜੂਗੀ ਹਵਾ ਹਵਾ ਜਾਂ ਟਿਕੂਗੀ ਕਿੱਥੇ ਜਾਂਦੀ ਹਵਾ ਚੱਲ ਚਲਦੀ ਨਾ ਹੋਵੇ ਪੱਤਾ ਨਾ ਹਿੱਲੇ ਹਵਾ ਹੁੰਦੀ ਹੈ ਲੱਗੀ ਜੇ ਹਵਾ ਲੱਗਦੀ ਨਹੀਂ ਤਾਂ ਆਪਾਂ ਨੂੰ ਜਾਂ ਹਵਾ ਲੱਗਦੀ ਹੈ ਟੱਚ ਕਰਦੀ ਹੈ ਨਾ ਆਪਣੇ ਫਿਰ ਆਪਾਂ ਨੂੰ ਮਹਿਸੂਸ ਹੈ ਟਿਕ ਜਾਂਦੇ ਆਪਾਂ ਕਹਿੰਦੇ ਹਵਾ ਮਰ ਗਈ ਆਪਾਂ ਨੂੰ ਸਪਰਸ਼ ਨਹੀਂ ਮਹਿਸੂਸ ਨਹੀਂ ਹੁੰਦੀ ਆਪਾਂ ਕਹਿੰਦੇ ਮਰ ਗਈ ਹੈ ਕੀ ਨਹੀਂ ਕਹਿੰਦੇ ਹਵਾ ਹੈ ਨਹੀਂ ਹੈ ਨਹੀਂ ਸਾਹ ਕਿੱਥੋਂ ਆਉਂਦਾ ਪੁੱਛੇ ਵੀ ਸਾਹ ਉਹ ਆਏਗਾ ਹੈ ਕੀ ਉਹ ਹੈ ਨਹੀਂ ਕਹੇ ਕੀ ਕਹੇ ਦੱਸੋ ਬੋਲੀ ਦਾ ਪ੍ਰੋਬਲਮ ਆ ਗਈ ਸਾਨੂੰ ਬੋਲੀ ਦੀ ਪ੍ਰੋਬਲਮ ਆ ਗਈ ਕਹਿੰਦਾ ਵਿੱਚ ਜੇ ਮਰ ਗਈ ਤਾਂ ਸਾਡੀ ਉਹ ਮੈਂ ਕਹਿੰਦਾ ਹੁੰਦਾ ਸੀ ਉਹ ਵੀ ਸਾਗਤ ਉਹ ਇਹਦਾ ਉਹਦਾ ਇਹਦਾ ਪੁੱਠਾ ਹੈ ਪੜ ਗਿਆ ਅਸਲ ਤੇ ਪੜੇ ਉਹ ਐਂ ਕਹਿੰਦੇ ਤੇ ਬੁੜੇ ਐ ਤਾਂ ਹੈ ਕਿ ਐ ਕਿਤੇ ਮਰਦੀ ਹੁੰਦੀ ਆ ਵਾ ਜਾਣਦੇ ਸੀ ਉਹ ਪਰ ਕੀ ਗੱਲ ਬੋਲੀ ਸੀ ਜੋ ਕਿਉਂਕਿ ਬੋਲੀ ਤਾਂ ਉਹੀ ਬੋਲਣੀ ਉਹਨਾਂ ਨੇ ਐ ਤਾਂ ਹੈਗੀ ਐ ਕਿਵੇਂ ਮਰਜੂ ਜੂ ਕਈ ਵਾਰੀ ਸਹੀ ਬੋਲਣਾ ਹਵਾ ਚੱਲਣੀ ਬੰਦ ਹੋ ਗਈ ਐ ਹਾਂ ਹਵਾ ਚੱਲਦੀ ਨਹੀਂ ਕਈ ਵਾਰ ਐ ਕਹਿੰਦੇ ਇਹ ਬੋਲੀ ਹੈ ਬੋਲੀ ਦੇ ਵਿੱਚ ਸਾਡੀ ਦੇ ਵਿੱਚ ਐਵੇਂ ਜਦ ਮਨ ਚਲਾਏ ਮਾਨ ਜਿੰਨਾ ਚਿਰ ਰੂਪ ਹੈ ਜਦ ਮਨ ਖੜ ਜਾਂਦਾ ਹੈ ਇਹਨੂੰ ਮਰ ਗਿਆ ਕਹਿ ਦਿੰਦੇ ਆ ਅਸੀਂ ਆਪਣੀ ਬੋਲੀ 'ਚ ਜਿਵੇਂ ਹਵਾ ਨੂੰ ਕਹਿ ਦਿੰਦੇ ਖੜ ਗਿਆ ਤੇ ਮਰ ਗਿਆ ਲਹਿਰ ਜਿਹੜੀ ਹੈ ਪਾਣੀ ਵਾਲੀ ਉਹਦੀ ਮਿਸਾਲ ਸਾਡੇ ਕੋਲ ਟੁਕਮੀ ਉਹ ਅੱਖਾਂ ਨੂੰ ਦੀਦੀ ਹੈ ਹਵਾ ਚੱਲਦੀ ਅੱਖਾਂ ਨੂੰ ਨਹੀਂ ਦੀਦੀ ਸਾਨੂੰ ਸਪਰਸ਼ ਨਾਲ ਪਤਾ ਲੱਗਦਾ ਟੁੱਕ ਜਵੇ ਜਿੱਥੇ ਚਲਦੀ ਹੈ ਨਾ ਲਹਿਰ ਪਾਣੀ ਦੇ ਉੱਤੇ ਜਿੱਥੇ ਰੁਕੂ ਉੱਤੇ ਚਲੇ ਪੈਦਲ ਜਾਂਦਾ ਕਿ ਰੁਕੂ ਕਰ ਰੁਕੂ ਫੋਰਸਾ ਹਵਾ ਦੀ ਪਿੱਛੇ ਉਹ ਨਾ ਰਹੇ ਉਹ ਫੋਰਸ ਨੇ ਤਾਂ ਪਾਣੀ ਚੱਕਿਆ ਹੋਇਆ ਫੋਰਸ ਪਿੱਛੇ ਵੀ ਪਾਣੀ ਥੱਲੇ ਡੇ ਪਿਆ ਪਾਣੀ ਚੱਕ ਕੇ ਕੌਣ ਰੱਖਦਾ ਹਵਾ ਦੀ ਤਾਕਤ ਹਵਾ ਹਟ ਗਈ ਤਾਂ ਪਾਣੀ ਥੱਲੇ ਡੇ ਪਿਆ ਲਹਿਰੇ ਆ ਇੱਕ ਜਿਹਦੀ ਅਸੀਂ ਬਹੁਤ ਹੀ ਨਾਕੂਲ ਫਿੱਟ ਐਗਜ਼ਾਮਪਲ ਦੇ ਸਕਦੇ ਹਾਂ ਜਿੱਥੇ ਲਹਿਰ ਰੁਕੀ ਉੱਥੇ ਥੱਲੇ ਜਿੱਥੇ ਮਨ ਰੁਕਿਆ ਮਨ ਇੱਕ ਲਹਿਰ ਹੈ ਜਿੱਥੇ ਮਨ ਰੁਕਿਆ ਉੱਥੇ ਆਪਣੇ ਮੂਡ ਸਮਝ ਜਾਂਦਾ ਇਹ ਮਨ ਲਹਿਰੀ ਗੱਡ ਆ ਹਾਂ ਲਹਿਰੀ ਗੱਡ ਹੈ ਸੱਚੇ ਤੇਰੀ ਦੇ ਇਹ ਗੱਲਾਂ ਜਿਹੜੀਆਂ ਨੇ ਵਿਚਾਰੀਆਂ ਬੜੇ ਠੱਡੇ ਦਿਮਾਗ ਨਾਲ ਅਸੀਂ ਤਾਂ ਪੂਰੇ ਮਤਲਬ ਹੈ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਟੀਆਰ ਚਲਾਤੀ ਇਹ ਖੰਡ ਪਾਠ ਐ ਕਰਨਾ ਸਾਡਾ ਫਟ ਇੰਨੇ ਘੰਟੇ ਤੋਂ ਪਾਉਣਾ ਸਟਾਪ ਨਹੀਂ ਨਾ ਸਟਾਪ ਗੱਡੀ ਚਲਾ ਦੋ ਗੱਡੀ ਤਾਂ ਹੁਣ ਫਿਰ ਨਾ ਆਲੇ ਵਾਲਿਆਂ ਨੂੰ ਪਤਾ ਵੀ ਕੀ ਨਾਮ ਗਿਆ ਵੇਦੀ ਗੱਡੀ ਦੇ ਨਾ ਵਿੱਚ ਬੈਠਿਆ ਵਾਲਿਆਂ ਨੂੰ ਪਤਾ ਵੀ ਕਿੱਥੇ ਦੀ ਅਸੀਂ ਗਏ ਕਿੱਥੇ ਹੀ ਨਾ ਬਸ ਤੋਂ ਬਿਨਾਂ ਕੋਈ ਗੱਡੀਆਂ ਦਾ ਰੇਟ ਵੀ ਕਿੰਨਾ ਕਿਤੇ ਜੰਕਸ਼ਨ ਦੇ ਸਟਾਪੇਜ ਦੇਈ ਜਾਂਦੇ ਇਹਨਾਂ ਦਾ ਸਟਾਪ ਜੇ ਨਹੀਂ ਤੱਕ ਨਾ ਜੀ ਉਹ ਕਹਿੰਦੇ ਸਟਾਪ ਸਾਡਾ ਪਾੜੂਆ ਪਾਠਖੰਡ ਹੋ ਜੂ ਸਾਡਾ ਉਹ ਤਾਂ ਫਿਰ ਪੰਜ ਪਾਠ ਕਰਨੇ ਪੈਣਗੇ ਸਾਨੂੰ ਉਹਦਾ ਛੇਕਾ ਵੀ ਪਾਠਖੰਡ ਅੱਗੇ ਕਹਿੰਦੇ ਜੇ ਛੇਕਾ ਵੀ ਪਾਠਖੰਡ ਹੋ ਜਾ ਤਾਂ ਜਪਜੀ ਸਾਹਿਬ ਨਾਲ ਰੱਖਦੇ ਹਾਂ ਕਹਿੰਦੇ ਜਪਜੀ ਸਾਹਿਬ ਵਾਲੇ ਨੂੰ ਵੀ ਅਵਾਸੀ ਆ ਜਾ ਛੇ ਇਕੱਠੀ ਆ ਜਾ ਕਹਿੰਦੇ ਨਾਲ ਸੁਖਣੀ ਰੱਖ ਲੋ ਐ ਜੇ ਤਾਂ ਪਖੰਡ ਦੇਖੇ ਫੇਰ ਕਹਿੰਦੇ ਫਿਰ ਕੀ ਕਰੀਏ ਕਹਿੰਦੇ ਨਾਲ ਸੁਖਮਨੀ ਸਾਹਿਬ ਰੱਖ ਲਓ ਇੱਕ ਤਾਂ ਤੇ ਚੱਲੂਏ ਬਾਠ ਬਾਕੀ ਨੂੰ ਰੂ ਕਰਨ ਵਾਲੇ ਬਿਠਾ ਦੋ ਨਾਲ ਕੋਈ ਤਾਂ ਚੱਲੂਏ ਐਸੇ ਪਖੰਡ ਨਾ ਸੰਤਾਂ ਨੇ ਕੀਤੇ ਨੇ ਚਾਲੂ ਲੋਕ ਬਾਤ ਹਰ ਰਿਜ਼ਲਟ ਕੀ ਨਿਕਲਿਆ ਇਹਨਾਂ ਦੇ ਦੇਰੇ ਵਧੀਆ ਬਣ ਗਏ ਇਹ ਮਾਲਾ ਮਾਲ ਹੋ ਗਏ ਲੋਕ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਆਪ ਸਤ ਸਭ ਧਾਰੀ ਆਪ ਤਾਂ ਸਤ ਹੈ ਹੋ ਸਤ ਸਭ ਧਾਰੀ ਸਤ ਨੇ ਹੀ ਸਾਰਾ ਦਿੱਤਾ ਹੋਇਆ ਆ ਸਰੀਰ ਸਤ ਦੇ ਆਸਰੇ ਖੜੇ ਨੇ ਜੇ ਸਤ ਨਿਕਲ ਜਾ ਚਾੜ ਦੇ ਕਥਲੇ ਡਿੱਪੜ ਝੂੜ ਦੇ ਆਸਰੇ ਨਹੀਂ ਖੜੇ ਮੰਨਦਾ ਜਾਂ ਸੌ ਜਾਂਦਾ ਜਾਂ ਗਿਰਦੀ ਪੈਂਦਾ ਸਰੀਰ ਸਾਹ ਦੇ ਆਸਰੇ ਚੱਲਦਾ ਸਾਹ ਦੇ ਆਸਰੇ ਚੱਲਦਾ ਹਾਰਟ ਦੇ ਆਸਰੇ ਚੱਲਦਾ ਓਏ ਸਾਰੀ ਸ੍ਰਿਸ਼ਟੀ ਸੱਤ ਦੇ ਆਸਰੇ ਚੱਲਦੀ ਹੈ ਐਵੇਂ ਬਾਹਾਂ ਚੜਾਈ ਫਿਰਦੇ ਨੇ ਸੱਤ ਸਾਰੀ ਸ੍ਰਿਸ਼ਟੀ ਸੱਤ ਨਹੀਂ ਬਚਾਈ ਹੋਈ ਹੈ ਧਾਰਨ ਕੀਤੀ ਹੋਈ ਹੈ ਉਹਨੂੰ ਕਹਿੰਦੇ ਅਸੀਂ ਰਹਿਣ ਨਹੀਂ ਦੇਣਾ ਜੇ ਉਹਨੂੰ ਨਹੀਂ ਰਹਿਣ ਦੇਣਾ ਤੁਸੀਂ ਕਿੱਥੋਂ ਰਹਿ ਜਾਓਗੇ ਇਹਨੂੰ ਪੁੱਛਿਆ ਵੀ ਜੇ ਸੱਤ ਸਭ ਹੈ ਉਹ ਤੁਸੀਂ ਕਿਹਦੇ ਆਸਰੇ ਬਚੋਗੇ ਜੇ ਸੱਤ ਤੇ ਤੁਸੀਂ ਛੱਡਣਾ ਹੀ ਨਹੀਂ ਸੱਤ ਦੇ ਦੁਸ਼ਮਣ ਸੱਤ ਦੇ ਆਸਰੇ ਸਾਹ ਹੁੰਦਾ ਸਾਹ ਲੈਣ ਦੀ ਸਲਾਹ ਹੈ ਕਿ ਨਹੀਂ ਹੈ ਜਿਉਣ ਦੀ ਇੱਛਾ ਹੈ ਕਿ ਨਹੀਂ ਹੈ ਬੁੱਧ ਪ੍ਰਸ਼ਟ ਹੋਈ ਹੋਈ ਹੈ ਜਾਂ ਬੁੱਧ ਪ੍ਰਸ਼ਟ ਹੁੰਦੀ ਹੈ ਐਵੇਂ ਹੁੰਦੀ ਹੁੰਦੀ ਹੈ ਪ੍ਰਸ਼ਟ ਹੋਈ ਹੈ ਬੁੱਧ ਹਾਂ ਆਪੇ ਗੁਣ ਆਪਕਾਰੀ ਆਪੇ ਗੁਣ ਗੁਣ ਵੀ ਸਾਰੇ ਸੱਤ ਵਿੱਚ ਨੇ ਇਹ ਤਾਂ ਸਾਰੇ ਔਗਣ ਰਹੇ ਨੇ ਹਮ ਨਿਰਗੁਣੇ ਆ ਰਹੇ ਆਪੇ ਗੁਣ ਕੌਣ ਜਿੰਨਾ ਗੁਣ ਰੂਪ ਹੈ ਸੱਤ ਹੈ ਇਹ ਨੇ ਗੁਣ ਰੂਪ ਔਗਣ ਸਾਰੇ ਔਗਣ ਗੁਣਾ ਨਾਲ ਟਕਰਾਉਂਦੇ ਨੇ ਔਗਣਾਂ ਦੀ ਦੇਣ ਲੜਾਈਆਂ ਨੇ ਝਗੜੇ ਨੇ ਅਵਲਾਦ ਕਾਰਨ ਨੇ ਡਾਕੇ ਨੇ ਅਤਵਾਦ ਹੈ ਇਹ ਔਗਣਾ ਦੀ ਫੌਜ ਹੈ ਇਹ ਪਾਸੇ ਇਹ ਇੱਕ ਚੋਂ ਤਕੜੀ ਹੋ ਗਈ ਫੌਜ ਜਿਨ੍ਹਾਂ ਦੇ ਹੱਥ 'ਚ ਸੱਤਾ ਪਾਵਰ ਹੈ ਉਸ ਦੇ ਵਿਰੋਧੀ ਨੇ ਅਸਲ ਦੀ ਗੱਲ ਆ ਹੈ ਜਿਨ੍ਹਾਂ ਦੇ ਹੱਥ 'ਚ ਦੂਈ ਸ਼ਕਤੀ ਹੈ ਨਾ ਅਤਵਾਦ ਦੇ ਵਿਰੁੱਧ ਉਹ ਵੀ ਔਗਣ ਹਾਰੇ ਨੇ ਸਾਡੇ ਦੇ ਵਿਰੋਧੀ ਨੇ ਜੇ ਤੁਸੀਂ ਔਗਣਾਂ ਦੇ ਨਾਲ ਲੜਨਾ ਸੀ ਸੱਚ ਦਾ ਪੱਲਾ ਨਾ ਛੱਡਦੇ ਸੱਚ ਦਾ ਪਰਲਾ ਛਕੇ ਆਪ ਉਹ ਔਗਣ ਜਿਹੜੇ ਨੇ ਅਸਵਾਦ ਤੁਹਾਨੂੰ ਨਿਗੜ ਜੂਗਾ ਤੇ ਤੁਹਾਨੂੰ ਨਿਗੜ ਜੂ ਝੂਠੇ ਨੇ ਕੁੱਗਰ ਰੂਪ ਵੀ ਧਾਰਨ ਕੀਤਾ ਹੈ ਤੁਹਾਡੇ ਖਿਲਾਫ ਅਸਵਾਦ ਦਾ ਉਹ ਧਰਮ ਦਾ ਭੇਖ ਧਾਰਨ ਕਰਕੇ ਉਹ ਬਹੁਤ ਖਤਰਨਾਕ ਤੁਸੀਂ ਧਰਮ ਛੱਡ ਕੇ ਆਏ ਹੋ ਧਰਮ ਦਾ ਭੇਖ ਕਰਕੇ ਆ ਗਿਆ ਆਤਮਾ ਥੋੜਾ ਬਹੁਤਾ ਤੁਹਾਡੇ ਨੂੰ ਜ਼ਿਆਦਾ ਧਰਮ ਨੂੰ ਮੰਨਦਾ ਕਈ ਗੱਲਾਂ ਉਹਨਾਂ ਦੀਆਂ ਧਾਰਮਿਕ ਚੰਗੀਆਂ ਠੀਕ ਨੇ ਤਾਂ ਤੁਹਾਨੂੰ ਉਹ ਤਾਂ ਖਤਰਾ ਤਾਂ ਲੱਤਾਂ ਕੰਬਦੀਆਂ ਨੇ ਤੁਹਾਡੀਆਂ ਸਾਰਿਆਂ ਦੀਆਂ ਉਹ ਦੇਖ ਕੇ ਉਹ ਮੌਤ ਨੂੰ ਕੁਝ ਨਹੀਂ ਸਮਝਦੇ ਤੁਸੀਂ ਕਾਰ ਕਹੀ ਜਾਂਦੇ ਕਾਰ ਤੁਸੀਂ ਹੋ ਉਹ ਘੇਰੇ ਥੋੜੇ ਜੱਜ ਸੋਢੀ ਤੁਸੀਂ ਲਈ ਫਿਰਦੇ ਹੋ ਅਤਵਾਦੀ ਕਿਹੜੇ ਆ ਜੱਜ ਸੋਢੀ ਉਹ ਕੱਲੇ ਫਿਰਦੇ ਨੇ ਜੱਜ ਸੋਢੀ ਨੇ ਤੁਹਾਡੇ ਕੋਲ ਨੇ ਕਹਿਰ ਹੋਏ ਕਹਿਰ ਹੋਨੇ ਇਹ ਝੂੜ ਦਾ ਹੈ ਝੂੜ ਆਪਣੇ ਆਪਣੇ ਰੂਪ ਧਾਰਨ ਕਰਦਾ ਤੁਸੀਂ ਤੁਹਾਡੇ ਕੋਲ ਜਿਹੜਾ ਕਾਨੂੰਨੀ ਅਤਵਾਦ ਹੈ ਹੋ ਜਾਣੇ ਫਸਾ ਹੋਰ ਸਾ ਰਾਜ ਹੈ ਉਹਨਾਂ ਉਹ ਰਾਜ ਲੈਣ ਨੂੰ ਫਿਰਦੇ ਉਹ ਖੋਹ ਨੂੰ ਫਿਰਦੇ ਆਪਣਾ ਆਪਣਾ ਸੀ ਉਹਨਾਂ ਨਾਲ ਵੀ ਸਿਆਸੀ ਵੀ ਉਹਨੇ ਥੋੜੀ ਉਹ ਦੇਣਾ ਉਹ ਵੀ ਕਿਤੋਂ ਹੋ ਤਾਂ ਆਏ ਨਹੀਂ ਜਦੋਂ ਨੈਤਿਕਤਾ ਛੱਡ ਦਈਏ ਸੰਗਰੋਚ ਹੋ ਜੀਏ ਇਹੋ ਜਿਹਾ ਕੁਝ ਹੁੰਦਾ ਹੁੰਦਾ ਜੋ ਹੋਇਆ ਹੋਇਆ ਸੱਚ ਦਾ ਵਿਰੋਧ ਕੀਤਾ ਤੈਨੂੰ ਖਤਮ ਕਰਨ ਦੇ ਤੁਲੇ ਨੇ ਸਾਰੇ ਐਨੇ ਧਰਮ ਪੈਦਾ ਕਰਤੇ ਇਹਨਾਂ ਲੋਕਾਂ ਨੇ ਰਾਜੇ ਨੇ ਸੱਚ ਧਰਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿਹੜਾ ਪਾਪ ਸੀ ਕਈ ਰੂਪ ਧਾਰਨ ਕਰਕੇ ਇਹਨਾਂ ਦੇ ਇਹਨਾਂ ਨੂੰ ਖੁਦੇ ਆਪਸ ਵਿੱਚ ਹੀ ਆ ਗਿਆ ਤੜੇ ਆਪਸ ਵਿੱਚ ਹੀ ਹੋ ਗਏ ਪਾਪ ਦੇ ਟਕਰਾ ਗਏ ਕੀ ਹੈ ਦੁਨਿਆਵੀ ਪਾਵਰ ਦੁਨਿਆਵੀ ਸ਼ਕਤੀ ਦੁਨਿਆਵੀ ਮਾਨ ਸਨਮਾਨ ਦੁਨਿਆਵੀ ਤਾਕਤ ਇਹਦੇ ਖਾਤਰ ਆਈ ਹੈ ਧਰਮ ਖਾਤਰ ਕੋਈ ਲੜਾਈ ਨਹੀਂ ਕਿਸੇ ਦੀ ਉਹ ਐਵੇਂ ਗੱਲਾਂ ਨੇ ਕੁਝ ਕੁਝ ਗੱਲਾਂ ਹੈ ਧਰਮ ਦੀਆਂ ਵੀ ਵਿੱਚ ਲਈਆਂ ਹੋਈਆਂ ਉਹਨਾਂ ਨੇ ਸੱਚਤਾ ਦੀਆਂ ਕੁਝ ਗੱਲਾਂ ਲਈਆਂ ਹੋਈਆਂ ਨੇ ਇਸੇ ਗੱਲ ਦੀ ਉਹਨਾਂ ਨੂੰ ਸਪੋਰਟ ਮਿਲਦੀ ਹੈ ਅਕਬਰ ਦੀ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਆਪੇ ਗੁਣਕਾਰੀ ਗੁਣ ਆਪੇ ਗੁਣਕਾਰੀ ਗੁਣ ਵੀ ਆਪ ਹੈ ਗੁਣਕਾਰੀ ਵੀ ਆਪ ਹੈ ਗੁਣਕਾਰੀ ਸਤ ਹੁੰਦਾ ਗੁਣ ਸੱਚ ਚ ਜਿਹੜਾ ਸੱਚ ਖਾ ਲੂਗਾ ਉਹਦੀ ਬਿਮਾਰੀਆਂ ਕੱਟੀਆਂ ਜਾਣਗੀਆਂ ਉਹ ਰੋਗ ਰਹਿਤ ਹੋ ਜਾਊਗਾ ਉਹਦੇ ਔਗਣ ਕੱਟੇ ਜਾਣਗੇ ਝੂਠ ਗੁਣਕਾਰੀ ਨਹੀਂ ਹੁੰਦਾ ਤਪ ਗੁਣਕਾਰੀ ਨਹੀਂ ਹੁੰਦਾ ਮਾਇਆ ਗੁਣਕਾਰੀ ਨਹੀਂ ਹੈ ਸੋ ਗੁਣਕਾਰੀ ਹੈ ਗੁਣਕਾਰੀ ਕੀ ਹੈ ਕਿ ਗੁਣੇ ਨੇ ਉਹਦੇ ਚ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ ਗੁਣੇ ਪੈਦਾ ਕਰਦਾ ਗੁਣੇ ਦੂਜਿਆਂ ਨੂੰ ਦਿੰਦਾ ਗੁਣਾ ਦਾ ਹੀ ਗੁਣੀ ਦਾਤ ਬਖਸ਼ਦਾ ਗੁਣਕਾਰੀ ਹੈ ਗੁਣ ਪੈਦਾ ਕਰਨ ਵਾਲਾ ਸਾਰਿਆਂ ਦੇ ਗੁਨਾਹ ਗੁਣ ਪੈਦਾ ਕਰਨ ਵਾਲਾ ਉਹ ਗੁਣ ਨਹੀਂ ਪੈਦਾ ਕਰਦਾ ਉਹ ਗੁਣ ਪੈਦਾ ਕਰਨ ਵਾਲੇ ਸੀ ਆਪ ਪਾਪ ਹੈ ਜਿਹੜਾ ਦੇਖੋ ਦੋ ਤੜੇ ਨੇ ਪਾਪ ਪੁੰਨ ਦੋਨੋਂ ਭਾਈ ਦੋਹੋਂ ਮਿਲ ਕੇ ਜਿਹੜਾ ਅੱਧਾ ਹੈ ਜੀਵ ਬ੍ਰਹਮ ਜਿਹੜਾ ਹੈਗਾ ਬ੍ਰਹਮ ਮਨ ਕਰਕੇ ਬ੍ਰਹਮ ਪਾਪੀ ਹੈ ਆਪ ਅੰਦਰ ਕਰਕੇ ਅੰਦਰ ਕਰਕੇ ਧਰਮ ਲੋਭ ਕਰਕੇ ਪਾਪੀ ਪਾਪ ਕਰਦਾ ਉਹ ਕਰਕੇ ਪਾਪ ਕਰਦਾ ਜੇ ਉਹ ਧਿਆਨ ਉਹ ਪਾਪ ਨੂੰ ਬੁਰਾ ਵੀ ਸਮਝਦਾ ਇਹ ਹੀ ਫਸਿਆ ਹੋਇਆ ਦੋ ਧੜਿਆਂ ਕਿਹੜਾ ਤੜਾ ਹਾਵੀ ਹੋ ਜਾ ਕਿਹੜੇ ਵੇਲੇ ਲਾ ਸ੍ਰਿਸ਼ਟੀ ਦੇ ਉੱਤੇ ਜਿਹੜਾ ਤੜਾ ਹਾਵੀ ਹੋ ਜਾਂਦਾ ਉਗਣ ਹਾਵੀ ਹੋ ਗਿਆ ਸ੍ਰਿਸ਼ਟੀ ਦੇ ਉੱਤੇ ਤਾਂ ਹਾਹਾਕਾਰ ਹੋ ਜਾਂਦਾ ਹਾਹਾਕਾਰ ਹੋ ਜਾਂਦਾ ਗੁਣ ਸਾਰੇ ਤਾਂ ਨਹੀਂ ਮਿਲਦੇ ਜਿਹੜੇ ਗੁਣ ਸਰੀਰ ਦੇ ਵਿੱਚ ਚੰਗੇ ਆਦਮੀ ਦਾ ਹਾਹਾਕਾਰ ਹੋ ਜਾਂਦਾ ਦਬ ਜਾਂਦੇ ਨੇ ਆਦਮੀ ਹੋ ਜਨਤਾ ਵੀ ਸਾਰੇ ਮਾੜੇ ਨਹੀਂ ਹੁੰਦੇ ਜਨਤਾ ਦੇ ਵਾਸਤੇ ਕੁਝ ਨਹੀਂ ਜਿਹੜੇ ਫੋਰਸ ਵਿੱਚ ਆਦਮੀ ਹੁੰਦੇ ਨੇ ਔਗਣ ਵਾਲੇ ਹਰ ਉਹ ਹੁੰਦੇ ਨੇ ਉਹਨਾਂ ਦੇ ਹੱਥ ਤਾਕਤ ਆ ਜਾਂਦੀ ਹੈ ਜਾਣ ਕੇ ਆ ਜਾਂਦੀ ਹੈ ਤਾਂ ਉਹ ਰਾਜ ਮਿਲ ਜਾਂਦਾ ਨਾ ਜਦੋਂ ਜਿਹਨੂੰ ਪਾਵਰ ਹੋਈ ਪਾਵਰ ਹੈ ਨਹੀਂ ਪਾਵਰ ਹੈ ਨਹੀਂ ਆ ਜੇ ਸਭ ਜ਼ੋਰ ਕਰ ਬੈਠੇ ਸੋ ਇਹ ਵੀ ਜਾਣ ਕੇ ਕਰਦਾ ਹੈ ਪਰਮੇਸ਼ਰ ਜੇ ਪਾਵਰ ਦਵੇ ਉਗਣ ਹਾਰੇ ਨੂੰ ਤਾਂ ਉਗਣਾਂ ਦੇ ਲੋਕ ਖਲਾਫ ਹੋਣ ਉਗਣ ਹਾਰੇ ਲੋਕ ਇਹਨਾਂ ਦੇ ਜ਼ੁਲਮ ਕਰਨ ਪਬਲਿਕ ਤੇ ਫਿਰ ਉਗਣ ਹਾਰੇ ਨਾਲ ਖੜਾ ਛੱਡਣ ਇਹ ਬਣਾਰਾਂ ਦੇ ਗੁਣ ਜ਼ਿਆਦਾ ਗਾਉਂਦੇ ਹੁੰਦੇ ਨੇ ਲੋਕ ਲੋਭੀ ਨੇ ਇਹ ਬੜੇ ਗੁਣ ਗਾਉਂਦੇ ਨੇ ਬੜੇ ਇਹਨਾਂ ਦੀ ਮਗਰ ਫਿਰਦੇ ਨੇ ਗੋਡੇ ਘੁੱਟਦੇ ਸਦਾਨਾ ਦੀ ਲੱਖਾਂ ਦੁਨੀਆ ਦਾ ਗਰਮੀ ਮਰਦੀ ਹਾਂ ਹਾਂ ਇਹ ਕਸੂਰ ਲੋਕਾਂ ਦਾ ਹੀ ਹੈ ਝੰਡੀਆਂ ਲੈ ਕੇ ਸੜਕਾਂ ਦੇ ਖੜੇ ਇਹਨਾਂ ਦੇ ਇਹਨਾਂ ਦੇ ਨਾਲ ਐਵੇਂ ਵਰਤ ਵਰਤਣੀ ਚਾਹੀਦੀ ਹੈ ਇਹ ਕਿਹੜਾ ਗਾਂ ਵਿੱਚ ਪਏ ਨੇ ਲੋਭੀ ਨੇ ਕਿਉਂ ਨੇ ਲੋਭੀ ਬਈ ਲੋਭੀ ਜੇ ਹੈ ਸਾਰੇ ਕਿਹਦਾ ਹੱਕ ਖਾਣਗੇ ਇੱਕ ਦੂਏ ਦਾ ਹੀ ਖਾਣਗੇ ਇਹ ਤਾਂ ਫਿਰ ਬਿੱਲੀ ਯਾਰ ਬਾਂਦਰ ਵਾਲੀ ਗੱਲ ਹੈ ਇਹਨਾਂ ਲੋਕਾਂ ਦੀ ਤਾਕਤ ਨੇ ਸਮਝ ਲੋਕ ਹਾਂ ਝੂਠਿਆਂ ਦੀ ਤਾਕਤ ਨੇ ਇਹ ਕਮਜ਼ੋਰੀਆਂ ਸਾਡੀਆਂ ਕੀ ਸਾਡੇ ਸਾਥ ਦੁੱਖ ਰੂਪ ਹੋਈ ਹੋਈਆਂ ਨੇ ਜੇ ਗੁਰੂ ਵਾਲੇ ਤਾਂ ਇਹਨਾਂ ਦੇ ਨਸਬਾ ਦੇ ਦੇਣ ਮਿੰਟ ਸਾਰੇ ਸੁਖੀ ਕਿਉਂ ਇਹ ਵੀ ਲੋਪੀ ਇਹ ਕਹਿੰਦਾ ਵੀ ਜੇ ਫਲਾਣਾ ਮਨਿਸਟਰ ਬਣ ਗਿਆ ਤੇ ਆਪਾਂ ਲੱਗ ਜਾਣਗੇ ਆਪਣੇ ਆਪਣੇ ਸਵਾਰਥ ਦੀ ਲੜਾਈ ਜਿਹੜੀ ਹੈ ਇਹ ਦੁੱਖ ਰੂਪ ਬਣੀ ਹੋਈ ਹੈ ਇਹਨਾਂ ਦੀ ਇਹ ਲੋਕਾਂ ਨੂੰ ਫਾਇਦਾ ਧੜੇਬੰਦੀ ਬਣੀ ਹੋਈ ਹੈ ਉਹਨਾਂ ਦਾ ਆਪਣਾ ਉਹ ਬਾਂਦਰ ਦਾ ਫਿਰ ਜੇ ਬਿੱਲੀਆਂ ਲੜਨਗੇ ਤਾਂ ਹੀ ਬਾਂਦਰ ਨੂੰ ਰੋਟੀ ਮਿਲੂ ਪਾਲੜੇ ਭਾਈ ਪਾਈ ਜਾਂਦਾ ਉਹ ਦੇਖਦਾ ਵੀ ਇਹਦਾ ਪਾਲੜਾ ਚੁੱਕਦਾ ਉਹਨੂੰ ਮੁਰਗੀ ਵੱਢਣਾ ਜ਼ਿਆਦਾ ਜਾਣ ਕੇ ਦੂਏ ਚੁੱਕਦਾ ਦੂਏ ਜ਼ਿਆਦਾ ਹੋਰ ਵੱਢ ਦਿੰਦਾ ਰੋਟੀ ਆਪ ਖਾਂਦਾ ਬਿੱਲੀਆਂ ਖਾਲੀ ਸਰਕਾਰੀ ਪੈਸਾ 15 ਪੈਸੇ ਕਹਿੰਦੇ ਮਿਲਦੇ ਨੇ 15 ਪੈਸੇ ਤਾਂ ਉਹਨਾਂ ਚ ਮਿਲਦੇ ਨੇ ਜਿਹੜੇ ਪੈਸੇ ਖਰਚ ਹੋ ਜਾਂਦੇ ਨੇ ਜਿਹੜੇ ਸਿੱਧੇ ਹੀ ਸਾਰੇ ਖਾ ਲਏ ਉਹ ਉਹ ਜੋ ਕੁਝ ਨਹੀਂ ਮਿਲਦਾ ਜਿੰਨੇ ਖਰਚ ਹੋਏ ਉਹ ਤਾਂ 15 ਪੈਸੇ ਮਿਲ ਗਏ ਜਿਹੜੇ ਖਰਚੇ ਨਹੀਂ ਹੋਏ ਇਹ ਜਿਹਾ ਕੁਛ ਹੈ ਇਹ ਪਬਲਿਕ ਨੂੰ ਸਿੱਖਿਆ ਦੇਣ ਵਾਸਤੇ ਹੀ ਹੈ ਪਰਮੇਸ਼ਰ ਨੇ ਕੀਤਾ ਹੋਇਆ ਪਾਣਾ ਉਹਦਾ ਮਾੜਾ ਨਹੀਂ ਵਰਦਾ ਲੋਕ ਇਹ ਜਿਹੇ ਨੇ ਇਹਨਾਂ ਨੂੰ ਹੁਣੀ ਹੋਵੇ ਚਾਹੀਦੀ ਹੈ ਤੰਗ ਆਵਦ ਬਜੰਗ ਆਵਦ ਜਿਹੜਾ ਜੇ ਤੰਗ ਦੀ ਪਬਲਿਕ ਅਬ ਤਾਂ ਹੀ ਤੇ ਜੀ ਕੇਜੀ ਵਾਲ ਕੋ ਫਜ਼ਾ ਥੋੜੀ ਹੈ ਲੋਕਾਂ ਦੀ ਨੀੜ ਸੀ ਵਾਲ ਬੰਦੇ ਕਿੱਥੋਂ ਲੈ ਆਊਗਾ ਸ਼ਰੀਫ ਇਮਾਨਦਾਰ ਕਿੱਥੋਂ ਲੈ ਆਊਗਾ ਬੰਦੇ ਤਾਂ ਇੱਥੋਂ ਹੀ ਲਊਗਾ ਉਹਨਾਂ ਵੀ ਖਾਲੀ ਮੈਂ ਉਹ ਵੀ ਪਾਗਲੇ ਐ ਐਡਾ ਅਸਲ ਕੋਲ ਨਹੀਂ ਹੈਗੀ ਇੱਕ ਬੰਦਾ ਗੁਰੂਆਂ ਨੇ ਛਾਂਟ ਕੇ ਰੱਖਿਆ ਆਪਣੇ ਨਾਲ ਐਵੇਂ ਨਹੀਂ ਸਾਜਦਾ ਰਾਜ ਕਿਤੇ ਸਾਜਦਾ ਰਾਜ ਕਰਮ ਕਰ ਦੂਗਾ ਫਕਿਆਰੇ ਬੰਦੇ ਕਿਤੋਂ ਰਾਜ ਕਰਮ ਕਰ ਦੂਗਾ ਤੂੰ ਸੁਪਨਾ ਲੈ ਲਿਆ ਕੋਈ ਆ ਲੋਕਾਂ ਦੀ ਹਵਾਲਾ ਜਾਇਆ ਹੋਇਆ ਚਲੋ ਜਿੱਤ ਜਾਾਂਗੇ ਪਰ ਕਿੱਥੋਂ ਲੈ ਕੇ ਆਊਗਾ ਯਾਰ ਜਿਹੜਾ ਲੋਭੀ ਨਾ ਹੋਵੇ ਹਾਂਜੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਤਾ ਸ਼ਬਦ ਸਤ ਔਰ ਉਹਦਾ ਇੱਕ ਇੱਕ ਸ਼ਬਦ ਗੁਰਬਾਣੀ ਦਾ ਸਤ ਸਤ ਦਾ ਬੋਲਿਆ ਇੱਕ ਇੱਕ ਸ਼ਬਦ ਸਤ ਹੁੰਦਾ ਸਤ ਸ਼ਬਦ ਸਤ ਪ੍ਰਭ ਬਖਤਾ ਜਿਹੜਾ ਸਤ ਸ਼ਬਦ ਹੈ ਉਹ ਤਾਂ ਸਤ ਸ਼ਬਦ ਹੈ ਜੇ ਬਖਤਾ ਸਤ ਹੈ ਸਤ ਪ੍ਰਭ ਭਗਤਾ ਸਤ ਪ੍ਰਭ ਦਾ ਬਖਿਆ ਬੋਲਿਆ ਹੋਇਆ ਸ਼ਬਦ ਬਖਤਾ ਬੋਲਣ ਨੂੰ ਕਹਿੰਦੇ ਨੇ ਬਖ ਬੋਲ ਨੂੰ ਕਹਿੰਦੇ ਨੇ ਸਤਪ੍ਰਭ ਬਖਤੜਾ ਬਖਤਾ ਹੈ ਜੇ ਉਹ ਸੱਚਾ ਤਾਂ ਸੱਚੀ ਗੱਲ ਆਖੂਗਾ ਜੇ ਉਹ ਬਖਤਾ ਹੀ ਝੂਠਾ ਸੱਚ ਬੋਲੂਗਾ ਫਿਰ ਪ੍ਰਭ ਬਖਤਾ ਸਤ ਸ਼ਬਦ ਨੂੰ ਬੋਲਣ ਵਾਲਾ ਸਤ ਸਰੂਪ ਹੁੰਦਾ ਕਹਿਣ ਦਾ ਮਤਲਬ ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਉਹ ਸਤ ਸਰੂਪ ਸੀ ਸੱਚਖੰਡ ਨੇ ਬੈਠੇ ਇਸ ਵਕਤ ਸੱਚਖੰਡ ਦੀ ਗੱਲ ਸੀ ਆਈ ਸੱਚਖੰਡ ਉਹ ਕਹਿ ਕੇ ਦੱਸ ਕੇ ਤੁਹਾਨੂੰ ਉੱਥੇ ਚਲੇ ਗਏ ਆਪਣੇ ਘਰ ਆਏ ਕਹਿਣ ਦੀ ਗੱਲ ਉਹਨਾਂ ਦਾ ਕੋਈ ਵਿਗੜਦਾ ਬਗਾੜ ਲੋ ਜਾ ਕੇ ਜਿਹੜੇ ਤਾਂ ਸੀ ਉਹਨਾਂ ਨੂੰ ਤਰਕਮੀਆਂ ਦੇ ਬਿਠਾਉਣ ਵਾਸਤੇ ਉਹ ਤਾਂ ਫਿਰਦੇ ਨੇ ਇੱਥੇ ਹੀ ਨਰਕ 'ਚ ਉਹਨਾਂ ਦੇ ਅੰਦਰ ਪਰ ਉਹ ਉਹ ਪਰਮਾਰਥੀ ਨੇ ਉਹਨਾਂ ਨੂੰ ਇਹ ਲੱਗਦਾ ਵੀ ਇਹਨੇ ਸਾਨੂੰ ਤਵੀ ਤੇ ਬਿਠਾ ਲਿਆ ਸੀ ਉਹਨਾਂ ਦੇ ਅੰਦਰ ਬੈਰ ਬੋਲ ਨਹੀਂ ਨਾ ਹੋ ਸਕਦਾ ਉਹ ਸੱਚਖੰਡ 'ਚ ਬੈਠੇ ਨੇ ਇਹ ਠੀਕ ਬੈਠੇ ਨੇ ਫਿਰ ਤੈਨੂੰ ਪਤਾ ਨਹੀਂ ਕਿਹੜੀ ਜੂਨ ਚੋਣਾ ਨੇ ਸਤ ਪ੍ਰਭ ਬਖਤਾ ਪ੍ਰਭ ਰੂਪ ਹੀ ਹੈ ਬਖਤਾ ਜਿਹੜਾ ਹੈ ਬੋਲਣ ਵਾਲਾ ਗੱਲ ਆਪਣੀ ਕਹਿ ਰਹੇ ਹੋ ਸਤ ਸ਼ਬਦ ਨੂੰ ਸੱਚੇ ਉਪਦੇਸ਼ ਨੂੰ ਬੋਲਣਾ ਸਤ ਸਰੂਪੇ ਹੁੰਦਾ ਹਮੇਸ਼ਾ ਰਹਿਣ ਵਾਲਾ ਸਾਡਾ ਉਹਦਾ ਉਹ ਹਮੇਸ਼ਾ ਰਹਿਣ ਵਾਲਾ ਹੁੰਦਾ ਜੰਮਣ ਮਰਨ ਤੋਂ ਪਰੇ ਹੋ ਜਾਂਦਾ ਅਵਨ ਹਾਂ ਸੁਰਤ ਸਤ ਸਤ ਜਸ ਸੁਣਦਾ ਅਵਨਾਸ਼ੀ ਪੁਰਖ ਅਵਨਾਸ਼ੀ ਪੁਰਖ ਹੋ ਜਾਂਦਾ ਦੇਖੋ ਅਵਨਾਸ਼ੀ ਵੀ ਪੁਰਖ ਹੈ ਮਹਾਪੁਰਖ ਫੇਰ ਨਹੀਂ ਜਿੱਥੇ ਵੀ ਪੁਰਖ ਲੱਗੂਗਾ ਕੱਲਾ ਪੁਰਖ ਲੱਗੂਗਾ ਹਾਂਜੀ ਸੁਰਤ ਸਤ ਸਤ ਜਸ ਸੁਣਦਾ ਉਹਦੀ ਸੁਰਤ ਜਿਹੜੀ ਹੈ ਉਹ ਵੀ ਸਤ ਸਰੂਪ ਹੋਊਗੀ ਮਾਇਆ ਨਾਲ ਜੁੜਦੀ ਉਹਦੀ ਸਤ ਸਰੂਪ ਤੇ ਮਾਇਆ ਨਾਲ ਨਹੀਂ ਜੁੜਦੀ ਸਤ ਜਾਂ ਸੁਣਤਾ ਇਸ ਕਰਕੇ ਸੁਰਤ ਸਾਜ ਸ਼ਬਦ ਨਾਲ ਜੁੜੂਗੀ ਸੱਚ ਦਾ ਹੀ ਜਾਂ ਸੁਣੂਗਾ ਤਾਂ ਸਤ ਜਾਂ ਸੁਣਤਾ ਜੇ ਸੁਭਾ ਹੋਈ ਬੋਲੂਗਾ ਬਕਤਾ ਹੈ ਨਾ ਪਹਿਲਾਂ ਕਿਉਂਕਿ ਸੁਰਤ ਸੱਤ ਹੈ ਸ਼ਬਦ ਨਾਲ ਜੁੜੀ ਹੋਈ ਹੈ ਜੋ ਸੁਣਦਾ ਉਹੀ ਬੋਲਦਾ ਸਤ ਜਸ ਸੁਣਦਾ ਸਤ ਜਸ ਸੁਣਦਾ ਸਤ ਦਾ ਜਸ ਸੁਣਦਾ ਸੱਚੇ ਬੋਲਦਾ ਸੱਚੇ ਜਸ ਕਰਦਾ ਗੁਜਰ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਗੁਜਰ ਹਾਰ ਇਹ ਹੁਣ ਸਾਰੀ ਬੁਝਾਰਤਾ ਹੁਣ ਕਈ ਜੋ ਕਹੀਏ ਜਿੰਨੀ ਸਤ ਸਤ ਤੇ ਗੱਲ ਕਹੀ ਹੈ ਸਾਰੀ ਬੁਝਾਰਤਾ ਜਿਹੜਾ ਇਹ ਗੱਲ ਬੁੱਝਲ ਸਮਝਣ ਵਾਲੀ ਗੱਲ ਨਹੀਂ ਹੈ ਹੁਣ ਤੱਕ ਜੋ ਬੋਲੀ ਸਮਝਣ ਵਾਲੀ ਗੱਲ ਨਹੀਂ ਬਣਣੀ ਹੈ ਸਾਰੀ ਸੱਤ ਹੁੰਦਾ ਹੀ ਬੁੱਝਣ ਵਾਲਾ ਸਮਝਣ ਵਾਲਾ ਜਿੱਥੇ ਮਾਇਆ ਹੋਵੇ ਮਾਇਆ ਦੀ ਐਗਜ਼ਾਮਪਲ ਹੋਵੇ ਸਮਝਣ ਵਾਲੀ ਹੈ ਜਿੱਥੇ ਸੱਤ ਆ ਜਾ ਕਿਉਂ ਉੱਥੇ ਬੁੱਝਣ ਵਾਲੀ ਹੈ ਕਿਸਾਨ ਦੀ ਗੱਲ ਹੀ ਨਹੀਂ ਜਿਹਨਾਂ ਹਾਰ ਕੋ ਸੱਤ ਸਭ ਹੋਏ ਬੁੱਝਣ ਹਾਰ ਜਿਹੜਾ ਹੋਇਆ ਉਹਦੇ ਕੋਲ ਤਾਂ ਸਾਰਾ ਸੱਤ ਆ ਜੋ ਆਖਿਆ ਉਹਦੇ ਵਾਸਤੇ ਤਾਂ ਸੱਤ ਸਭ ਸੱਤ ਹੀ ਹੈ ਜੋ ਕਿਹਾ ਉਹਦਾ ਕਹਿ ਦੂਗਾ ਹਾਂ ਇਹ ਗੱਲ ਸੱਚ ਹੈ ਠੀਕ ਹੈ ਉਹਦੇ ਤੇ ਠੀਕ ਹੈ ਜਿਹਨੇ ਬੁੱਝੀ ਨਹੀਂ ਉਹ ਨਹੀਂ ਉਹਨਾਂ ਨੇ ਬਦਲਣੀ ਹੈ ਗੱਲ ਨਾਨਕ ਸੱਚ ਉਹਦੇ ਹਾਲ ਥੱਲੇ ਨਹੀਂ ਉਤਰਦੀ ਨਾਨਕ ਸੱਤ ਸੱਤ ਪ੍ਰਭ ਸੋਏ ਨਾਨਕ ਕਹਿੰਦਾ ਪ੍ਰਭ ਜਿਹੜਾ ਹੈਗਾ ਪ੍ਰਭ ਦੀ ਜਿਹੜੀ ਸੋਇਆ ਸੋਭਾ ਉਹ ਸੱਤ ਸੱਤ ਹੀ ਹੈ ਪ੍ਰਭ ਦੀ ਜਿਹੜੀ ਸੋਭਾ ਨੂੰ ਕਹਿੰਦੇ ਇਹ ਪ੍ਰਭ ਦੀ ਸੋਭਾ ਹੈ ਇਹ ਸੱਤੇ ਹੈ ਨਾਨਕ ਸਤ ਸਤ ਪ੍ਰਭ ਸੋਏ ਸਤ ਪ੍ਰਭ ਸੋਏ ਪ੍ਰਭ ਆਪ ਸਤ ਹੈ ਉਹਦੀ ਸੋਭਾ ਵੀ ਸੱਚੀ ਹੈ